ਫਰੀਦਾ ਕਿੱਥੇ ਤੇਰੇ ਮਾਪਿਆਂ ਤੂੰ ਜਣਿਓ ਏ ਤੈ ਪਾਸਿਓਂ ਓਏ ਲੱਦ ਗਏ ਤੂੰ ਅਜਨਾ ਪਿੱਤੀ ਹੋਣੇ ਓਏ ਕਿੱਥੇ ਤੇੜੇ ਮਾਪਿਆਂ ਆਪੇ ਨੇ ਜਿਨ੍ਹਾਂ ਨੇ ਤੈਨੂੰ ਮਦਦ ਦਿੱਤੀ ਜਣਿਓ ਏ ਜਿਨ੍ਹਾਂ ਨੇ ਤੈਨੂੰ ਮਦਦ ਦਿੱਤੀ ਸੀ ਪਹਿਲੀ ਆ ਜਿਨ੍ਹਾਂ ਨੇ ਤੇਰਾ ਮਨ ਬੁੱਧੀ ਨੂੰ ਇੰਨਾ ਗਿਆਨ ਦਿੱਤਾ ਸੀ ਉਹ ਮਾਪੇ ਕਿੱਥੇ ਗਏ ਉਹ ਤਾਂ ਪਿੱਛੇ ਰਹਿ ਗਏ ਉਹ ਵੀ ਥੱਲੇ ਰਹਿ ਗਏ ਜਿਨ੍ਹਾਂ ਨੇ ਤੈਨੂੰ ਜਣਿਆ ਸੀ ਇੰਨਾ ਗਿਆਨ ਦਿੱਤਾ ਸੀ ਉਹ ਮਾਪੇ ਕਿੱਥੇ ਗਏ ਉਹ ਵੀ ਮੈਨੂੰ ਐ ਲੱਗਦਾ ਕਹਿੰਦਾ ਵੀ ਥੱਲੇ ਨਰਕ ਜੇ ਰਹਿ ਗਏ ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀ ਹੋਣੇ ਤੇਰੇ ਕੋਲੋਂ ਹੀ ਲੱਦ ਗਏ ਹੋ ਤੇਰੇ ਦੇਦੀ ਉਹ ਤਾਂ ਮਰ ਗਏ ਤੈਨੂੰ ਅਜੋ ਨਹੀਂ ਸਮਝ ਆਈ ਜਦ ਉਹੀ ਮਰ ਗਏ ਤੂੰ ਬਚੇਗਾ ਕਿਵੇਂ ਉਸ ਮਤ ਨੂੰ ਲੈ ਕੇ ਜੇ ਉਸ ਮਤ ਦਾ ਹੀ ਤੂੰ ਧਾਰ ਨਹੀਂ ਰਿਹਾ ਬਚਣਾ ਤੈਨੂੰ ਨਹੀਂ ਜਾਂ ਉਹ ਨਹੀਂ ਬਚੇ ਉਹ ਜਿਹੜੀ ਮਤ ਸੀ ਉਹਨਾਂ ਵਾਲੀ ਜਿਹੜੇ ਪਹਿਲੇ ਚੇਲਾ ਸੀ ਜਿਨ੍ਹਾਂ ਦਾ ਕਬੀਰ ਫਰੀਦ ਫਰੀਦ ਉਹਦਾ ਉਹਨਾਂ ਤੋਂ ਕੋਈ ਵੀ ਨਹੀਂ ਵਜਿਆ ਸਾਡੀ ਪ੍ਰਣਾਲੀ ਚੋਂ ਉਹਨਾਂ ਦਾ ਖਾਨਦਾਨ ਬਚਿਆ ਹੀ ਨਹੀਂ ਕੋਈ ਅਜ ਤੱਕ ਤੂੰ ਕਿਵੇਂ ਬਚੇਂਗਾ ਤੈਨੂੰ ਅਜੋ ਨਹੀਂ ਸਮਝ ਆਈ ਉਹਨਾਂ ਦਾ ਤਾਂ ਇੱਕ ਵੀ ਆਦਮੀ ਨਹੀਂ ਜਿਹੜਾ ਮੁਕਤ ਹੋਇਆ ਹੈ ਉਤੀ ਤੇ ਗੱਲੇ ਨਹੀਂ ਕਰਦੇ ਉਹ ਇਸਲਾਮ ਵਾਲੇ ਤੈਨੂੰ ਅਜੋ ਨਹੀਂ ਸਮਝ ਆਈ ਛੱਡ ਦੇ ਉਹਨੂੰ ਭੁੱਲ ਜਾ ਉਹਨਾਂ ਨੂੰ ਉਹਨਾਂ ਨੂੰ ਭੁੱਲ ਜਾ ਮਾਪਿਆਂ ਨੂੰ ਰਿਸ਼ਤਾ ਤੋੜ ਲੈ ਉਹਨਾਂ ਨੂੰ ਉਹਨਾਂ ਨਾਲ ਰਿਸ਼ਤਾ ਤੋੜਨ ਵੇਲੇ ਦੀ ਗੱਲ ਹੈ ਅਜੋ ਮਨ ਪਤੀਣ ਦਾ ਨਹੀਂ ਸੀ ਦੁਚਿੱਤੀ 'ਚ ਖੜਾ ਹੈ ਅਜੋ ਟੁੱਕ ਨਹੀਂ ਦੇਹਾ ਦੋ ਟੁੱਕ ਨਹੀਂ ਕਰ ਰਿਹਾ ਅਜੋ ਵਿਚਾਲੇ ਖੜਾ ਹੈ ਜੋ ਛੱਡਾਂ ਕਿ ਨਾ ਛੱਡਾਂ ਜੇ ਉਹ ਛੱਡ ਦਿੱਤੇ ਤੇ ਉਹਨਾਂ ਨਾਲ ਰਿਸ਼ਤਾ ਨਹੀਂ ਰਹਿਣਾ ਇੱਧਰ ਕੋਈ ਜਾਣਦਾ ਨਹੀਂ ਇਹਨਾਂ ਨੇ ਗਿਰਤੀ 'ਚ ਨਹੀਂ ਲਿਆਉਣਾ ਮੈਂ ਕਹਿੰਦੇ ਉਹੀ ਰਹਾਂ ਜੇ ਧੋਬੀ ਦਾ ਕੁੱਤਾ ਨਾ ਕਰਦਾ ਨਾ ਘੜਦਾ ਪਰ ਬਾਣੀ ਆ ਗਈ ਇੱਥੇ ਇੱਥੇ ਐਂਟਰੀ ਹੋ ਗਈ ਉਹਨਾਂ ਦੀ ਉਹ ਵੀ ਮੰਨਦੇ ਨੇ ਇਹ ਵੀ ਮੰਨਦੇ ਨੇ ਸਿੱਖ ਉਹਨਾਂ ਹੀ ਮੰਨਦੇ ਨੇ ਜਿੰਨੇ ਕਿਸੇ ਹੋਰ ਨੂੰ ਭਗਤ ਨੂੰ ਮੰਨਦੇ ਨੇ ਫਰੀਦ ਨੂੰ ਉਹ ਉਹ ਤਾਂ ਫਰੀਦ ਨੂੰ ਕਹਿੰਦੇ ਨੇ ਜਿਹੜਾ ਤਾਂ ਮੁਸਲਮਾਨ ਹੈਗੇ ਨੇ ਮੁਸਲਮਾਨ ਅਸਲੀ ਉਹ ਤਾਂ ਫਰੀਦੀ ਕਰਦੇ ਨੇ ਇੱਜ਼ਤ ਜਿਹੜੇ ਦੂਏ ਨੇ ਕਟੜਵਾਦੀ ਉਹ ਕਹਿੰਦੇ ਨੇ ਭਈ ਸਾਡੇ ਤਾਂ ਹੋਰ ਇਹ ਤੋਂ ਬੜੇ ਬੜੇ ਉਹ ਹੋਏ ਨੇ ਔਲੀਏ ਉਹ ਜਿਹੜਾ ਦੁੱਖ ਮੰਨਦੇ ਨੇ ਇਸ ਗੱਲ ਦਾ ਜੇ ਉਹ ਉਹ ਤਾਂ ਮੰਨਦੇ ਨੇ ਵੀ ਸਿੱਖ ਧਰਮ ਫਿਰ ਸੁਪੀਰੀਅਰ ਬਣਿਆ ਜਾਊਗਾ ਜੇ ਅਸੀਂ ਫਰੀਦ ਨੂੰ ਬਦਲ ਲਈਏ ਉਹਨਾਂ ਦੀ ਪ੍ਰੋਬਲਮ ਹੈ ਉਹ ਸਾਬਤ ਕਰਨਾ ਚਾਹੁੰਦੇ ਨੇ ਵੀ ਇਸਲਾਮ ਸਿੱਖ ਧਰਮ ਨੂੰ ਸੁਪੀਰੀਅਰ ਹੈ ਕਰਦੇ ਰਹਿਣ ਚਲੋ ਉਹਨਾਂ ਦੀ ਕੋਸ਼ਿਸ਼ ਹੈ ਇਹ ਹੋ ਨਹੀਂ ਸਕਦੀ ਜਿਹੜੀ ਕਦੇ ਵੀ ਹਾਂਜੀ ਫਰੀਦਾ ਕਿੱਥੇ ਤੇਡੇ ਮਾਪਿਆਂ ਜਿਨੀ ਤੂੰ ਜੁੜਿਓ ਹੋਏ ਤੈ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀ ਹੋਏ ਤੇਰੇ ਪਾਸੋਂ ਹੀ ਚਲੇ ਗਏ ਨੇ ਹੋ ਮਰੇ ਨੇ ਆਪੇ ਕਬਰ ਖੋਦ ਕੇ ਖੋਦ ਕੇ ਤੂੰ ਦੱਬੇ ਰਹੇ ਹੋ ਤੈਨੂੰ ਸਮਝ ਨਹੀਂ ਆਈ ਅਜੋ ਅਜੋ ਵੀ ਤੈਨੂੰ ਭਰੋਸਾ ਵੀ ਉਹ ਹੈਗੇ ਨੇ ਹੈ ਨਹੀਂ ਉਹ ਕੋ